ਹਰ ਜੀਉ ਗੋਫਾਂਤਰ ਹਰ ਨੇ ਆਪਣਾ ਜੀਵ ਆਪਣਾ ਮਨ ਰੁੱਖੀ ਮਨ ਅਸਲ ਜਿਹੜਾ ਕਹਿੰਦਾ ਜਿਹੜਾ ਬੋਲਦਾ ਹਰੇ ਹੈ ਬੋਲਦਾ ਜਿਹੜਾ ਕਹਿੰਦਾ ਮੇਰਾ ਮਨ ਉਹ ਆਪੇ ਹਰ ਹੈ ਹਰ ਜਨ ਹਰ ਅੰਤਰ ਨਹੀਂ ਜਾਂ ਹਰ ਜਨ ਬਣ ਜਾਂਦਾ ਫੇਰ ਹਰ ਬਣ ਜਾਂਦਾ ਉਹ ਜਿਹੜਾ ਮਨ ਹੈ ਇਹੀ ਜਨਮਣ ਮਨ ਨੇ ਜਨਮਣ ਜਨ ਦਾ ਮਤਲਬ ਮਨ ਨੂੰ ਜਾਣਕਾਰੀ ਨਹੀਂ ਹੈ ਮਨ ਨੂੰ ਜਾਣਕਾਰੀ ਘੱਟ ਹੈ ਅਗਿਆਨੀ ਹੈ ਜੋ ਗਿਆਨ ਇਹਦਾ ਪੂਰਾ ਹੋ ਜਾਊਗਾ ਇਸੇ ਕਰਕੇ ਹੁਕਮ ਦਾ ਵਿਰੋਧ ਕਰ ਬੈਠਾ ਸੱਚਖੰਡ ਦੇ ਵਿੱਚ ਗਿਆਨ ਘਟ ਕਰਕੇ ਆਪਣੇ ਆਪ ਨੂੰ ਸਿਆਣਾ ਬਣ ਬੈਠਾ ਆਪਣੇ ਆਪ ਨੂੰ ਸਿਆਣਾ ਮੰਨਣਾ ਹੰਕਾਰ ਆਪਣੇ ਆਪ ਨੂੰ ਬਹੁਤਾ ਸਿਆਣਾ ਮੰਨਣਾ ਹੰਕਾਰ ਹੁੰਦਾ ਵਿਦਵਾਨ ਵੀ ਹੁੰਦੇ ਨੇ ਆਪਣੇ ਆਪ ਨੂੰ ਬਹੁਤਾ ਸਿਆਣਾ ਮੰਨਣਾ ਹੰਕਾਰ ਹੁੰਦਾ ਭਗਤਾਂ ਨੇ ਨਹੀਂ ਬੰਨਿਆ ਆਪਣੇ ਆਪ ਨੂੰ ਸਿਆਣਾ ਉਹ ਤਾਂ ਕਹੇ ਜੋ ਬੁਲਾਵੋ ਤੇ ਨਾਨਕ ਦਾਸ ਬੋਲੇ ਜੀਉ ਨੇ ਜਨ ਬਣਨਾ ਜੀ ਜੋ ਭਰਮ ਹੈ ਸਾਡੇ ਮਨ ਵਿੱਚ ਭਰਮ ਭਰਮ ਹੁੰਦਾ ਹੀ ਮਨ ਵਿੱਚ ਹੈ ਜਿਨ ਕੇ ਮਨ ਮੈਂ ਭਰਮ ਮਨ ਦਾ ਭਰਮ ਦੂਰ ਹੋਣਾ ਇਸ ਕਰਕੇ ਮਨ ਨੂੰ ਹੀ ਸਰੀਰ ਦੇ ਵਿੱਚ ਭਰਮ ਦੂਰ ਕਰਨ ਵਾਸਤੇ ਅੱਗੇ ਕੀਤਾ ਮਨ ਨੂੰ ਅੱਗੇ ਕੀਤਾ ਮਨ ਦਾ ਭਰਮ ਦੂਰ ਹੋਵੇ ਕੀ ਤਾਂ ਹੋਣਾ ਜੇ ਸਤਗੁਰ ਕੋਈ ਮਿਲ ਜਵੇ ਸੱਚ ਦੇ ਗਿਆਨ ਨਾਲ ਸੱਚ ਨਾਲ ਜਿਉ ਸਤ ਸਰੂਪ ਹੈ ਹਰ ਵੀ ਸਤ ਸਰੂਪ ਹੈ ਇਹਨੂੰ ਆਪਣਾ ਹੀ ਗਿਆਨ ਹੈ ਨਹੀਂ ਆਪਣਾ ਹੀ ਗਿਆਨ ਹੈ ਜੀ ਜੇ ਸਮਝ ਆਨੇ ਆਸੀਂ ਆਪਣਾ ਗਿਆਨ ਨਹੀਂ ਹੁੰਦਾ ਸਾਨੂੰ ਸੁੱਤੇ ਨੂੰ ਆਪਣਾ ਗਿਆਨ ਨਹੀਂ ਹੁੰਦਾ ਹਾਂਜੀ ਜਿਉ ਗੋਪਾਲ ਦਾ ਕੇ ਬਾਜਾ ਪਵੜੂ ਬਾਜਾ ਪਵੜ ਵਜਾਇਆ ਆ ਜਿਹੜਾ ਬਾਜਾ ਵੱਜਦਾ ਬੋਲਦਾ ਨਾ ਸ਼ਰੀਰ ਦੇ ਪੌੜ ਨਾਲ ਵੱਜਦਾ ਬਾਜਾ ਹਾਂ ਉਹ ਨਹੀਂ ਬੋਲਦਾ ਹੈ ਇਹ ਵਾਜਾ ਪਾਉਣ ਦਾ ਹੁਣ ਕੀ ਬਾਣੀ ਹੈ ਵਾਜਾ ਦਾ ਵਜਦਾ ਹਵਾ ਦਾ ਹੀ ਜਿਉ ਗੁਫਾ ਅੰਦਰ ਵਜਾਉਂਦਾ ਹੋਵੇ ਉਹ ਵਜਾਉਣ ਵਾਲਾ ਹਵਾ ਨਾਲ ਵਜਦਾ ਵਾਜੇ 'ਚ ਹਵਾ ਹੀ ਹੁੰਦੀ ਹੈ ਰੱਬ ਹਾਰਮੋਨੀਅਮ ਵਜਾਉਣ ਵਿੱਚ ਹਵਾ ਹੀ ਬੋਲਦੀ ਆਦਮੀ ਦਾ ਬਹਲਦਾਰੀ ਵਿੱਚ ਬਜਾਇਆ ਬਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ 10ਵਾਂ ਗੋਲ ਰਖਾਇਆ ਵਜਾਇਆ ਵਾਜਾ ਪਾਉਣ ਵਾਜਾ ਪਾਉਣ ਨੇ ਵਜਾਇਆ ਸਿਰਫ ਨੌ ਦੁਆਰੇ ਪ੍ਰਗਟ ਨੇ ਸਰੀਰ ਦੇ ਨੌ ਦੁਆਰੇ ਪ੍ਰਗਟ ਨੇ ਦਸਵਾਂ ਗੁਪਤ ਜਿੱਥੇ ਜੀਉ ਬੈਠਾ ਹੈ ਗੁਫਾ ਦੇ ਵਿੱਚ ਉਹ ਦੁਆਰਾ ਗੁਪਤ ਹੈ ਜਿਹੜੀ ਗੁਫਾ ਹੈ ਉਹ ਗੁਪਤ ਹੈ ਉਹੀ ਗੁਰਦੁਆਰੇ ਲਾਏ ਭਾਵਨੀ ਕਰਾਂ ਦਸਵਾਂ ਦਵਾਰ ਦਿਖਾਇਆ ਨਾ ਦਸਵੇਂ ਦਵਾਰ ਦਾ ਪਤਾ ਲੱਗ ਜਵੇ ਦਸਵੇਂ ਦਵਾਰ ਬਾਰੇ ਲੋਕਾਂ ਨੂੰ ਭੁਲੇਖਾ ਹੈ ਗੁਰੂ ਦੁਆਰੇ ਲਾਏ ਦੀ ਜੇ ਆਪਣੇ ਸੁਰਤੀ ਵਰਤੀ ਨੂੰ ਜੇ ਗੁਰੂ ਦੁਆਰੇ ਦੀ ਇੱਛਾ ਪ੍ਰਗਟ ਹੋ ਜਵੇ ਜਾਲੜ ਦੀ ਇਹਦੀ ਇੱਕ ਨਾ ਦਸਵਾਂ ਦੁਆਰਾ ਧਿਆਨ ਗੁਰੂ ਦੁਆਰੇ ਜੇ ਰੱਖੇ ਆਪਣਾ ਗੁਰੂ ਦੁਆਰਾ ਕਿਉਂ ਤਾਂ ਬੰਦ ਦੇ ਅੰਦਰ ਗੁਰੂ ਦੁਆਰਾ ਹੈ ਮਨ ਵਿੱਚ ਆਪ ਹੈ ਨਾ ਉਹ ਮਨ ਦੇ ਵਿੱਚ ਆਪ ਹੈ ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ ਮਨ ਦੇ ਅੰਦਰ ਆਉਂਦੀ ਹੈ ਜਿੱਥੋਂ ਆਵਾਜ਼ ਆਉਂਦੀ ਹੈ ਉਹ ਗੁਰੂ ਦਾ ਮੋਟੇ ਤੌਰ ਪਹਿਲਾਂ ਮੋਟੇ ਤੌਰ ਤੇ ਹੀ ਹੈ ਗੁਰਦੁਆਰੇ ਲਾਏ ਭਾਗ ਅੰਤਰਾਤਮਾ ਦੀ ਆਵਾਜ਼ ਆਉਂਦੀ ਹੈ ਨਾ ਸਾਨੂੰ ਉਹ ਗੁਰਦੁਆਰਾ ਤੇ ਰਾਮ ਬੋਲਦਾ ਰਾਮ ਬੈਠਾ ਨਾ ਹੋ ਉੱਥੇ ਲਾਵੇ ਭਾਵਨੀ ਉੱਥੇ ਸੁਰਤ ਟਿਕਾਵੇ ਧਿਆਨ ਧਿਆਨ ਹੋਰ ਤਿਰਕੁਟੀ ਜੈ ਸਾਡਾ ਤਿਰਕੁਟੀ ਸਾਨੂੰ ਸੰਸਾਰ ਨਾਲ ਜੋੜਦੀ ਹੈ ਤਿਰਕੁਟੀ ਵਿੱਚ ਤਾਂ ਸੰਸਾਰ ਹੁੰਦਾ ਇਹ ਤਿਰਕੁਟੀ ਨੂੰ ਇਹਦਾ ਸੰਸਾਰ ਕਹੀ ਜਾਂਦੇ ਇਸ ਕਰਕੇ ਦਸ ਦੁਆਰ ਨਹੀਂ ਦੇਖਿਆ ਕਿ ਸਾਨੂੰ ਵੀ ਸਮਝ ਨਹੀਂ ਆਈ ਦੁਆਰੇ ਲਾਏ ਭਾਵਨੀ ਇੱਕ ਨਾ ਦਸ ਦੁਆਰ ਦਿਖਾਇਆ ਜਿਹੜਾ ਹਿਰਦੇ ਵਿੱਚ ਝਾਕਿਆ ਉਹ ਹਿਰਦੇ ਵਿੱਚ ਦਸੂਦਵਾਲ ਦਿਖਿਆ ਤਿਰਕੁਟੀ ਵਾਲਿਆਂ ਨੂੰ ਕਿਸੇ ਨੂੰ ਦਸੂਦਵਾਲ ਦਾ ਪਤਾ ਹੀ ਨਹੀਂ ਲੱਗਿਆ ਗੱਲ ਆ ਹੈ ਇਸ ਗੱਲ ਦਾ ਗੁਰੂ ਅਮਰਦਾਸ ਨੂੰ ਨਹੀਂ ਸੀ ਪਹਿਲਾਂ ਪਤਾ ਗੁਰੂ ਅੰਗਦ ਦੇਵ ਦੇ ਮਿਲਣ ਤੋਂ ਉਹ ਵੀ ਤਿਰਕੁਟੀ ਨੂੰ ਸਮਝਦੇ ਸੀ ਤਾਂ ਇਹ ਗੱਲ ਲਿਖ ਰਹੇ ਬਾਕੀਆਂ ਮਤਾਂ ਵਾਲੇ ਤਿਰਕੁਟੀ ਨੂੰ ਸਮਝਦੇ ਹੁਣ ਸਿੱਖ ਸਮਝੀ ਜਾਂਦੇ ਨੇ ਹੁਣ ਵੀ ਪ੍ਰਚਾਰ ਇਸ ਦਾ ਹੋ ਰਿਹਾ ਹੈ ਟੀਕਿਆਂ ਵਾਲੇ ਹੀ ਕਹੀ ਜਾਂਦੇ ਨੇ ਸਾਰੇ ਵਿਦਵਾਨ ਇਹੀ ਕਹੀ ਜਾਂਦੇ ਨੇ ਬੜੇ ਬੜੇ ਡਾਕਟਰ ਜੋਸੇ ਵਰਗੇ ਹੀ ਕਹੀ ਜਾਂਦੇ ਨੇ ਤ੍ਰਿਕੁਟੀ ਨੂੰ ਤ੍ਰਿਕੁਟੀ ਨੂੰ ਉਹਨਾਂ ਦੀ ਰੀਸ ਜੋਗੀਆਂ ਦੀ ਉਹ ਜੇ ਤ੍ਰਿਕੁਟੀ ਹੋਈ ਜਾਵੇ ਜੋਗੀ ਦਾ ਗੁਰੂ ਨਾਨਕ ਦਾ ਕੀ ਫਰਕ ਸੀ ਜੋਗੀਆਂ ਦਾ ਫਿਰ ਤਾਂ ਜੋਗੀ ਠੀਕ ਸੀ ਪੰਡਤ ਦਾ ਤਾਂ ਵੇਲੇ ਕੋਈ ਨਹੀਂ ਪੰਡਤ ਨੇ ਤਾਂ ਬਾਟ ਪਾੜੀ ਹੋਈ ਹੈ ਪੜਨ ਤਾਂ ਧਰਮ ਛੱਡ ਬੈਠਾ ਔਰ ਛਡਾ ਰਿਹਾ ਲੋਕਾਂ ਨੂੰ ਇਹਦਾ ਗੱਲ ਇਹਦੀ ਨਹੀਂ ਹੈ ਜੋ ਬਾਟ ਪਾੜੀ ਕਹਿੰਦਾ ਜਾਣ ਬੁੱਝ ਕੇ ਪਾੜੀਏ ਉਹ ਤਾਂ ਜਾਣ ਨਹੀਂ ਚਾਹੁੰਦਾ ਕਿਸੇ ਨੂੰ ਜਾਣ ਦੇਣੇ ਨਹੀਂ ਚਾਹੁੰਦਾ ਸੱਚ ਦੇ ਰਸਤੇ ਜੋਗੀ ਜਾਣਾ ਚਾਹੁੰਦਾ ਉਹਨੂੰ ਸਮਝ ਹੈ ਨਹੀਂ ਜੋਗੀ ਜਾਣਾ ਚਾਹੁੰਦਾ ਸੀ ਇਸ ਕਰਕੇ ਜੋਗੀਆਂ ਨੂੰ ਸਮਝਾਇਆ ਗੁਰੂ ਨਾਨਕ ਨੇ ਪੜਤ ਨੂੰ ਨਹੀਂ ਸਮਝਾਇਆ ਉਹਦਾ ਸ਼ੈਤਾਨ ਦਾ ਕੀ ਸਮਝਾਉਣਾ ਤਾਂ ਸ਼ੈਤਾਨ ਹੈ ਜੋ ਕਿ ਸ਼ੈਤਾਨ ਨਹੀਂ ਸੀ ਕਾਰੀ ਜ਼ਰੂਰ ਸੀ ਖੋਬੇ ਅੜ ਗਈ ਤੇ ਅਸੀਂ ਗੁਰੂ ਦਾ ਸੰਸਾਰ ਦੇ ਜੇ ਅਸੀਂ ਨਾਨਕ ਦੀ ਗੱਲ ਬਣ ਗਏ ਸਾਡੇ ਕੋਲੇ ਹੀ ਨਹੀਂ ਰਹਿਣੀ ਉਹ ਹੋਬੇ ਅੜ ਗਈ ਉੱਥੇ ਆ ਕੇ ਉਹਦੀ ਕਿ ਸਾਰੇ ਧਰਮ ਹੋਵੇ ਪੈਦਾ ਕਰਦੇ ਨੇ ਜਿਹੜਾ ਕਿਹਾ ਹੋਇਆ ਯਾਰ ਦਿਉੜੀ ਕਰਮ ਕਰਦੇ ਡਬਲ ਭਜਾਉਂਗੇ ਸਾਡੇ ਪੰਜ ਜਨਾਂ ਤੋਂ ਸਾਹਮਣੇ ਛੱਡ ਕੇ ਅਧ ਕਹੋ ਬੁੱਧ ਪਾਦੇ ਹੰਕਾਰ ਵੱਧ ਗਿਆ ਸੀ ਉਹਨਾਂ ਦਾ ਅਸੀਂ ਈਦ ਨਹੀਂ ਬਦਲੀ ਛੋਟੇ ਨਹੀਂ ਬਣਨਾ ਛੋਟੇ ਨਹੀਂ ਸੀ ਬਣਨਾ ਤੇ ਛੋਟੇ ਰਹਿ ਗਏ ਜੇ ਛੋਟੇ ਬਣਨਾ ਮੰਨ ਲੈਂਦੇ ਬੜੇ ਹੋ ਜਾਂਦੇ ਜਿਹਨੇ ਛੋਟਾ ਹੋਣਾ ਮੰਨਿਆ ਉਹੀ ਬੜਾ ਹੋਇਆ ਜਿਹੜਾ ਆਪਣੇ ਆਪ ਨੂੰ ਬੜਾ ਸਮਝਦਾ ਰਿਹਾ ਛੋਟਾ ਹੋਣਾ ਮੰਨਿਆ ਨਹੀਂ ਉਹ ਛੋਟਾ ਹੀ ਰਹਿ ਗਿਆ ਉਹਦਾ ਗਿਆਨ ਛੋਟਾ ਹੀ ਰਹਿ ਗਿਆ ਥੋੜਾ ਹੀ ਰਹਿ ਗਿਆ ਜੋਗੀਆਂ ਨੂੰ ਉਪਦੇਸ਼ ਕੀਤਾ ਕਬੀਰ ਕੀ ਕਹਿ ਰਿਹਾ ਸੀ ਕਬੀਰ ਨੇ ਵੀ ਜੋਗੀਆਂ ਨੂੰ ਉਪਦੇਸ਼ ਕੀਤਾ ਭਗਤਾਂ ਨੇ ਸਾਰਿਆਂ ਨੇ ਕੀਤਾ ਜੋਗ ਨੂੰ ਬਹੁਤਾ ਮਾੜਾ ਨਹੀਂ ਕਿਹਾ ਹੋਇਆ ਜੋਗਿਆਂ ਨੂੰ ਭੁੱਲਿਆ ਹੋਇਆ ਕਿਹਾ ਹੋਇਆ ਗਲਤ ਫਹਿਮੀ 'ਚ ਫਸੇ ਤਾਂ ਕਿਹਾ ਹੋਇਆ ਗਲਤ ਫਹਿਮੀ 'ਚ ਫਸੇ ਹੋਏ ਉਹ ਨਿੰਦਿਆ ਨਹੀਂ ਕੀਤੀ ਹਾਂ ਪਰਪੰਚਾਂ ਨੇ ਨੰਦਿਆ ਕੀਤੀ ਹੈ ਜੋਗੀ ਜਿਹੜੇ ਪਰਪੰਚ ਬਣਾਏ ਨੇ ਉਹਨਾਂ ਦੀ ਦੁਦਿਆ ਕੀਤੀ ਹੈ ਨਾਟਕ ਚੇਟਕ ਦੀ ਦੁਦਿਆ ਕੀਤੀ ਉਹ ਤਾਂ ਮੈਂ ਜਾਣ ਬੁੱਝ ਕੇ ਬਣਾਏ ਨੇ ਲੋਲੋ ਨੇ ਪਹਿਲਾਂ ਤਾਂ ਕਹਿੰਦਾ ਮੈਂ ਜਾਣੋ ਪੜ੍ਹੋ ਪੜੋ ਕਵੀਰ ਇਹੀ ਗੱਲ ਕਹਿੰਦਾ ਮੈਂ ਸਮਝਿਆ ਵੀ ਪੜ੍ਹਨ ਨਾਲ ਇਹੀ ਕਹਿੰਦੇ ਸੀ ਪੰਡਤ ਹੁਣ ਵੀ ਇਹੀ ਕਹਿੰਦੇ ਪੜ੍ਹਨ ਨਾਲ ਜੀ ਬਸ ਮੇਰੇ ਪਾਰ ਪੜਨਾ ਗਿਆਨ ਹੋ ਜਾਂਦਾ ਪੜ੍ਹਨਾ ਸਾਰੇ ਮਸਲੇ ਹੱਲ ਹੋ ਜਾਂਦੇ ਪਰ ਜਿੱਦੀ ਪੜਾਈ ਦੁਨੀਆ ਜੋਈ ਆ ਉਹਨਾਂ ਬੇੜਾ ਗਰਕ ਹੋਇਆ ਐ ਜੇ ਲੋਕ ਸ਼ਰਾਰਤੀ ਸੰਗੀਨ ਜੁਰਮ ਨਹੀਂ ਸੀ ਅਤਵਾਦੀ ਜਿੰਨੀ ਨੌਲੇਜ ਜ਼ਿਆਦਾ ਉਹਨੇ ਖਤਰਨਾਕ ਅਤਵਾਦੀ ਹੋ ਗਏ ਜਿਹਨੇ ਹਥਿਆਰ ਖਤਰਨਾਕ ਨੇ ਜਿਹਨੇ ਮੋਬਾਈਲ ਵਗੈਰਾ ਨੇ ਜੋ ਇਨਸਟਰੂਮੈਂਟ ਆਏ ਨੇ ਸਾਡੇ ਕੋਲ ਹੀ ਖਤਰਨਾਕ ਹੋ ਗਿਆ ਅਤਵਾਦ ਇਹ ਵਿਗਿਆਨ ਵਾਲਾ ਹੈ ਵਿਗਿਆਨ ਦੀ ਚੰਗਾ ਗਿਆਨ ਨਹੀਂ ਹੈ ਗਿਆਨ ਨੇ ਵਿਗਿਆਨ ਇਹ ਵਿਗਿਆਨ ਤੋਂ ਦੁੱਖੇ ਦੁੱਖ ਮਿਲਦੇ ਹੁੰਦੇ ਨੇ ਮਿਲ ਵੀ ਰਹੇ ਨੇ ਸਮਝ ਨਹੀਂ ਰਹੇ ਸੁੱਖ ਘੱਟ ਦੁੱਖ ਜ਼ਿਆਦਾ ਜੇ ਸ਼ਰਾਰਤੀ ਬੰਦੇ ਦੇ ਹੱਥਾਂ 'ਚ ਫਿਰ ਮਿਸਯੂਜ਼ ਵੀ ਤਾਂ ਕੀਤਾ ਜਾ ਸਕਦਾ ਕਿਸੇ ਚੀਜ਼ ਦਾ ਜਿਹਦੀ ਚੀਜ਼ ਖਤਰਨਾਕ ਹੁੰਦੀ ਹੈ ਤਾਂ ਮਿਸਯੂਜ਼ ਵੀ ਉਦੋਂ ਹੀ ਖਤਰਨਾਕ ਹੁੰਦਾ ਹੈ ਜਿਹੜੀ ਬੰਦੂਕ ਇੱਕ ਬੰਦੇ 100 ਰਾਉਂਡ ਕੱਢ ਦਿੰਦੀ ਹੈ ਜੇ ਕਿਸੇ ਗਲਤ ਆਦਮੀ ਦੇ ਹੱਥਾਂ ਜਾਏ ਫਿਰ ਕਲਾਸ ਜਾ ਕੇ ਚਲਾ ਦੇਵੇ ਕੋਈ ਜਾਣਾ ਅੱਧੀ ਕਲਾਸ ਨੂੰ ਮਾਰ ਦੂ ਕਿੰਨਾ ਨੁਕਸਾਨ ਹੈ ਹਥਿਆਰ ਨੇ ਹੁਣ ਅਤਵਾਦੀਆਂ ਦੇ ਹੱਥ ਨਾਲ ਆ ਜਾਣ ਕਿੰਨਾ ਫਿਕਰ ਪਿਆ ਹੋਇਆ ਕਹਿੰਦਾ ਮੈਂ ਜਾਣੇ ਪੜਬੋ ਪੜਾਈ ਤੋਂ ਹੀ ਪੈਦਾ ਹੋਇਆ ਰਹੇ ਸਭ ਕੁਝ ਸਵਾਲ ਹੈ ਪੜਾਈ ਤੋਂ ਕੀ ਪੈਦਾ ਹੋਇਆ ਹੈ ਮੈਂ ਜਾਣੇ ਪੜਬੋ ਪੜਾਈ ਕਰਨੀ ਅਸੀਂ ਕੀ ਹੈ ਕਿਹੜੀ ਨਹੀਂ ਕਰਨੀ ਕਿਹੜੀ ਪੜਾਈ ਕਰਨੀ ਹੈ ਕਿਹੜੀ ਨਹੀਂ ਕਰਨੀ ਇਹਦਾ ਫੈਸਲਾ ਪਹਿਲੇ ਹੀ ਕਰਨਾ ਚਾਹੀਦਾ ਸ਼ੁਰੂ ਕਰਨ ਤੋਂ ਨਹੀਂ ਤਾਂ ਇੱਥੇ ਫਸ ਜਾਂਦਾ ਜਿੱਥੇ ਫਸੇ ਨੇ ਹੁਣ ਗੁਰੂ ਗਿਆਨੀ ਪਹਿਲਾਂ ਫੈਸਲਾ ਕਰਦੇ ਵੀ ਇਧਰਲੇ ਰਾਹ ਤੁਰਨਾ ਨਹੀਂ ਆ ਪੜਾਈ ਪੜਨੀ ਨਹੀਂ ਦੇਣੀ ਇਹਦਾ ਗਾਹਾਂ ਜਾ ਕੇ ਨੁਕਸਾਨ ਹੋ ਜੂਗਾ ਇਹਨਾਂ ਨੂੰ ਬੁੱਧੀ ਹੈ ਨਹੀਂ ਬੁੱਧੀ ਹੀ ਵਿਦਵਾਨ ਬੁੱਧੀ ਹੀ ਹੁੰਦੇ ਨੇ ਬਾਅਦ ਪਤਾ ਲੱਗਦਾ ਵੀ ਉਲਟਾ ਕੰਮ ਕਰ ਲਿਆ ਅਸੀਂ ਵਿਗੜੇ ਦਾ ਕੰਮ ਕੀਆ ਉਲਟਾ ਕਰ ਲਿਆ ਤਾਂ ਹੋ ਗਿਆ ਉਲਟਾ ਦੂਰ ਦੀ ਦ੍ਰਿਸ਼ਟੀ ਨਹੀਂ ਹੁੰਦੀ ਦੇ ਲੰਮੀ ਨਜ਼ਰ ਨਿਹਾਲੀ ਵਾਲੀ ਗੱਲ ਨਹੀਂ ਹੁੰਦੀ ਉਹਨੂੰ ਮੈਂ ਜਾਣਾ ਪੜਬੋ ਪਲੋ ਕਹਿੰਦੇ ਪੜ ਲਿਆ ਸੋਚਿਆ ਵੀ ਸ਼ਰਾਰਤੀ ਉਹ ਬੜੇ ਹੋਏ ਨੇ ਜਿੰਨੇ ਸ਼ਰਾਰਤੀ ਨੇ ਸਾਰੇ ਬੜੇ ਹੋਏ ਪੜਿਆ ਨਾ ਤਾਂ ਧਰਮ ਬਗੜਿਆ ਪੜਨ ਨਾਲ ਦਾ ਸਾਰਾ ਸੱਪੇ ਖੜਾ ਕੀਤਾ ਹੈ ਫਿਰ ਪਤਾ ਲੱਗਾ ਪੜਬੋ ਸੇ ਭਲੋ ਜੋਗ ਪੜਨਾ ਨਹੀਂ ਗੱਲ ਬਣਦੀ ਮਹਾਰਾਜ ਜਿਸ ਨੂੰ ਇੱਕ ਰੱਖਣ ਨਾਲ ਗੱਲ ਬਣਦੀ ਹੈ ਅਸਲ ਤਾਂ ਜੋਗ ਦੀ ਲੋੜ ਸੀ ਪੜਨ ਦੀ ਲੋੜ ਹੀ ਨਹੀਂ ਸੀ ਤਾਂ ਹੀ ਕਿ ਪੜਿਆ ਅਨਪੜਿਆ ਪਰਮਗਤ ਭਾਵ ਇਹਦਾ ਪੜਿਆ ਨੂੰ ਪੜਿਆ ਕਰਦੇ ਪਰਮਗਤ ਜੀ ਪੜਨੀ ਜੋਗ ਗੁਰੂ ਫਿਰ ਜੋਗ ਕੀਤਾ ਪੜਵੋ ਸੇ ਭਲੋ ਜੋਗ ਹੈ ਯਾਨੀ ਪੜਨਤ ਨਾਲ ਜੋਗੀ ਚੰਗਾ ਜੋਗੀ ਪਾਸ ਨਹੀਂ ਬਣਿਆ ਫਿਰ ਵੀ ਫਿਰ ਅੱਗੇ ਕੀ ਹੈ ਭਗਤ ਨੂੰ ਛੋਟੋ ਰਾਮ ਕੀ ਪਰ ਹੁਣ ਹੁਣ ਮੈਂ ਜੋਗ ਤੇ ਵੀ ਗੱਲ ਚੱਲੇਗਾ ਭਗਤਾਂ ਨੂੰ ਛੋਟੂ ਰਾਮ ਕੀ ਜੋਗੀ ਵਿਚਾਲੇ ਖੜਾ ਪੰਡਤ ਤੋਂ ਅੱਗੇ ਸਿੱਖ ਧਰਮ ਤੋਂ ਪਿੱਛੇ ਜੋਗ ਮਤ ਵਿਦਵਾਨਾਂ ਤੋਂ ਅੱਗੇ ਅਸਾਦ ਵੀ ਵਿਦਵਾਨਾਂ ਤੋਂ ਸੰਤ ਅੱਗੇ ਰਹੇ ਗੁਰਮਤ ਦੇ ਤਾੜੀਆਂ ਗੁਰਮੁਖਾਂ ਤੋਂ ਪਿੱਛੇ ਨੇ ਵਿਚਾਲੇ ਦੇ ਸੰਤੇ ਸਾਰੇ ਸਾਧ ਹੋਏ ਸੰਤ ਹੋਏ ਕਾਰ ਵਾਲੇ ਹੋਏ ਇਹ ਵਿਚਾਲੇ ਨੇ ਵਿਦਵਾਨਾਂ ਨਾਲ ਚੰਗੇ ਨੇ ਵਿਦਵਾਨ ਨਹੀਂ ਦੇ ਦਿਆ ਕਰਦੇ ਉਹ ਤੁਹਾਡੇ ਨੂੰ ਤਾਂ ਫਿਰ ਚੰਗੇ ਨੇ ਤਿਆਗ ਹੈ ਨਾ ਫਿਰ ਵੀ ਤੁਹਾਡੇ 'ਚ ਕੀ ਹੈ ਕੁਝ ਵੀ ਨਹੀਂ ਪੜਵੋ ਸੇ ਭਲੋ ਜੋਗ ਹੁਣ ਕਹਿੰਦੇ ਭਗਤਾਂ ਨੂੰ ਛੋੜੂ ਨਾਮ ਕੀ ਭਾਵੇਂ ਦੋ ਲੋਗ ਭਾਵੇਂ ਜੋਗੀ ਯਾਰ ਬਾਪਣ ਦੋਵੇਂ ਰਹਿੰਦੇ ਆ ਕਰੀ ਜਾਣ ਰਾਮ ਦੀ ਭਗਤ ਮੈਂ ਨਹੀਂ ਛੱਡਦਾ ਇਹ ਉਦੋਂ ਅੱਗੇ ਦੀ ਗੱਲ ਜੋਗ ਤੋਂ ਅੱਗੇ ਹੈ ਭਗਤ ਰਾਮ ਕੀ ਰਾਮ ਨੂੰ ਜਾਣ ਲੈਣਾ ਰਾਮ ਨਾਮ ਨੂੰ ਜਾਣ ਲੈਣਾ ਜਿਹਨੇ ਨਹੀਂ ਜਾਣਿਆ ਨਾ ਪੰਡਤ ਪਹਿਲਾਂ ਕਰਦਾ ਨਾ ਰਾਮ ਰਾਮ ਵਾਲਾ ਨੂੰ ਪੰਡਤ ਨੂੰ ਗਿਆ ਰਾਮ ਨਾਮ ਨਾ ਜਾਣਿਆ ਰਾਮ ਕਾ ਬੂੜੇ ਫਿਰ ਪਾਛੇ ਹਾਂ ਰਾਮ ਨਾਮ ਜਾਣਿਆ ਤਾਂ ਹੈ ਨਹੀਂ ਵਾਲਾ ਪਹਿਲਾਂ ਹੀ ਫੜ ਲਈ ਇਹ ਗਲਤੀ ਸੰਤ ਕਰ ਰਹੇ ਨੇ ਇੱਥੋਂ ਆ ਕੇ ਵਿਦਵਾਨ ਨੇ ਇਹ ਪਰਮਾਣਾ ਬੋਟਾ ਜਿਹੜਾ ਤਿਆਗ ਹੈ ਉਹਦੇ ਕਰਕੇ ਪੰਡਤ ਲੋਕ ਅੱਗੇ ਵੀ ਗੁਰਦੁਆਰੇ ਲਾਏ ਭਾਵ ਨੇ ਇੱਕ ਇੱਕ ਨਾਲ ਦਸਵਾਂ ਦਵਾਰ ਦਿਖਾਇਆ ਦਸਵਾਂ ਦਵਾਰ ਉਹਨੂੰ ਪਤਾ ਲੱਗਦਾ ਹੈ ਜਿਹੜਾ ਦੁਆਰੇ ਜਿਹੜਾ ਅੰਤਰਾਤਮਾ ਬਲ ਧਿਆਨ ਰੱਖੇ ਅੰਤਰਾਤਮਾ ਨਾਲ ਜੁੜਿਆ ਰਹੇ ਅੰਤਰਾਤਮਾ ਦਾ ਉਪਦੇਸ਼ ਗੁਰੂ ਦੁਆਰੇ ਤੋਂ ਹੀ ਆਉਣਾ ਅੰਤਰਾਤਮਾ ਦੀ ਆਵਾਜ਼ ਗੁਰੂ ਦੁਆਰੇ ਤੋਂ ਹੀ ਆਉਣੀ ਹੈ ਪਾਵਨੀ ਲਾਵੇ ਉੱਥੇ ਪਾਵਨੀ ਹੁੰਦੀ ਹੈ ਇੱਛਾ ਧਿਆਨ ਸੁਰਤ ਉੱਥੇ ਜੋੜੇ ਉਹਦੀ ਭੁੱਖ ਰੱਖੇ ਭਾਵਨਾ ਤੋਂ ਭਾਵਨੀ ਬਣਿਆ ਹੋਇਆ ਉਹਦੀ ਇੱਛਾ ਹੋਵੇ ਉੱਥੇ ਜਾਣਨ ਦੀ ਜੇ ਦੁਆਰੇ ਨੂੰ ਜਾਣਨ ਦੀ ਇੱਛਾ ਹੋਵੇ ਤਾਂ ਦਸਮ ਦਵਾਰ ਦੱਸਿਆ ਨਾ ਗੁਰਦੁਆਰੇ ਦਸਮ ਦਵਾਰੇ ਅਸਲ ਇੱਕਦਮ ਦਸਾਂ ਦਵਾਰ ਦਿਖਾਇਆ ਦਿਖਾਇਆ ਤਾਂ ਅਨੇਕ ਰੂਪ ਨੌ ਨਵ ਨਿਤ ਤਿਸ ਦਾ ਅੰਤ ਨਾ ਜਾਈ ਪਾਇਆ ਤਾਂ ਅਨੇਕ ਰੂਪ ਨੌ ਨਵ ਉਹ ਉੱਥੇ ਅਨੇਕ ਰੂਪ ਨੇ ਉੱਥੇ ਜਾ ਕੇ ਰੂਪ ਅਨੇਕ ਹੋ ਜਾਂਦੇ ਨੇ ਅਨੇਕ ਚੀਜ਼ ਦੇ ਪਵਨ ਦੇ ਵੀ ਰੂਪ ਅਨੇਕ ਨੇ ਚੰਦ ਸੂਰਜ ਕਿੰਨੇ ਹੋ ਜਾਂਦੇ ਨੇ ਇੱਕ ਨਹੀਂ ਰਹਿੰਦਾ ਫਿਰ ਉੱਥੇ ਜਾ ਕੇ ਖਾਣੀਆਂ ਵੀ ਚਾਰ ਨਹੀਂ ਰਹਿੰਦੀਆਂ ਖੇਤਿਆਂ ਖਾਣੀ ਬਣ ਜਾਂਦੀਆਂ ਉੱਥੇ ਜਾ ਕੇ ਬਾਣੀਆਂ ਵੀ ਚਾਰ ਨਹੀਂ ਰਹਿੰਦੀਆਂ ਖੇਤਿਆਂ ਬਾਣੀ ਬਣ ਜਾਂਦੀ ਉੱਥੇ ਜਾ ਕੇ ਧਰਤੀ ਵੀ ਇੱਕ ਨਹੀਂ ਰਹਿੰਦੀ ਪਵਨ ਵੀ ਨਹੀਂ ਇੱਕ ਰਹਿੰਦੀ ਕਿਤੇ ਪੌਣ ਪਾਣੀ ਬੈਸੰਤਰ ਕਿਤੇ ਖਾਨ ਮਹਿਸ ਕਾਨ ਵੀ ਇੱਕ ਨਹੀਂ ਰਹਿੰਦਾ ਮਹਿਸ ਵੀ ਇੱਕ ਨਹੀਂ ਰਹਿੰਦਾ ਰਾਮ ਵੀ ਇੱਕ ਨਹੀਂ ਰਹਿੰਦਾ ਤੇ ਪਛਾਣ ਗਿਆ ਨਾ ਗਿਆਨ ਖੜ ਵੀ ਗਿਆਨ ਪ੍ਰਚੰਡ ਦੁਆਰੇ 'ਚ ਗਿਆਨ ਪ੍ਰਚੰਡ ਹੈ ਉੱਥੇ ਇੱਕ ਨਹੀਂ ਰਹਿ ਜਾਂਦਾ ਇੱਕ ਕਿੱਥੇ ਰਹਿੰਦਾ ਅਗਿਆਨਤਾ ਚ ਪੰਡਤ ਕੋਲ ਇੱਕੋ ਹੀ ਹੈ ਪੰਡਤ ਗਿਆਨੀ ਤੇਰੇ ਕੋਲ ਇੱਕੋ ਹੀ ਹੈ ਤੇ ਗੁਰੂਦੁਆਰੇ ਤਿਰਕੁੜੀ ਵਾਲੇ ਕੋਲ ਇੱਕੋ ਹੀ ਹੈ ਤਿਰਕੁੜੀ ਵਾਲੇ ਕੋਲ ਦੋ ਨਹੀਂ ਹੁੰਦੇ ਇੱਕੋ ਹੀ ਹੈ ਇੱਕੋ ਰਾਮ ਗੁਰੂ ਉੱਥੇ ਅਨੇਕ ਨੇ ਰਾਮ ਔਰ ਕ੍ਰਿਸ਼ਨ ਦੇ ਅਵਤਾਰ ਵੀ ਅਨੇਕ ਹੈ ਉੱਥੇ ਇੱਕ ਔਰ ਅਨੇਕ ਦਾ ਪਤਾ ਲੱਗਦਾ ਹੈ ਉੱਥੇ ਅਸਲ 'ਚ ਰਾਮ ਹੈ ਕੌਣ ਕ੍ਰਿਸ਼ਨ ਹੈ ਕੌਣ ਉਹਦੀ ਸਮਝ ਆਉਂਦੀ ਹੈ ਇਹਨਾਂ ਨੇ ਤਾਂ ਗਲਤੀ ਨਾਲ ਹੋਰੇ ਕੁਝ ਕਰ ਲਿਆ ਕ੍ਰਿਸ਼ਨ ਨੂੰ ਜਿਹੜਾ ਮੰਨ ਲਿਆ ਐ ਅਨੇਕ ਰੂਪ ਨੌ ਨਵ ਨਿਦ ਇਸ ਦਾ ਅੰਤ ਨਾ ਜਾਈ ਪਾਇਆ ਨੌ ਨਵ ਨਿਦ ਨੌ ਰਾਗ ਨਵ ਨਿਦ ਅਲੱਗ ਅਨੇਕ ਰੂਪ ਨੇ ਅਨੇਕ ਨਾਮ ਨੇ ਫਿਰ ਉਹਦੇ ਨਾਮ ਵੀ ਅਨੇਕ ਆ ਗਏ ਨਾ ਉਹਦੇ ਪਰਮੇਸ਼ਰ ਦੇ ਕਿੰਨੇ ਨਾਮ ਨੇ ਕੋਈ ਗਿਣ ਨਹੀਂ ਸਕਦਾ ਕਿੰਨੇ ਗੁਣ ਨੇ ਕੋਈ ਦੱਸ ਨਹੀਂ ਸਕਦਾ ਨਾਮ ਗੁਣ ਨੂੰ ਵੀ ਕਹਿੰਦੇ ਸੀ ਅਸਲ ਚ ਗੁਣ ਬਾਜ ਕੇ ਨਾਮ ਨੇ ਸਾਰੇ ਨਾਮ ਨਵਨਿਤਲ ਦਾ ਨਵਾਂ ਖਜ਼ਾਨਾ ਮਿਲਦਾ ਗਿਆਨ ਦਾ ਉੱਥੋਂ ਦਿੱਤੀ ਹੁੰਦੀ ਹੈ ਖਜ਼ਾਨਾ ਉੱਥੇ ਉਹ ਤਤ ਗਿਆਨ ਦਾ ਖਜ਼ਾਨਾ ਉੱਥੇ ਹੈ ਹੋਰ ਕਿਤੇ ਨਹੀਂ ਤੇਰ ਕੁੜੀ ਦਾ ਸੰਸਾਰ ਦਾ ਗਿਆਨ ਅੱਖਾਂ ਨਾਲ ਦੇਖੂਗਾ ਕੰਨਾਂ ਨਾਲ ਸੁਣੂ ਸੰਸਾਰ ਬਾਰੇ ਜਾਣੂਗਾ ਉੱਥੇ ਉਹਦੇ ਦਾ ਨਵਾਂ ਖਜ਼ਾਨਾ ਜੋ ਸੰਸਾਰ ਗਿਆਨ ਨਹੀਂ ਹੈ ਤਤ ਗਿਆਨ ਉੱਥੋਂ ਮਿਲਦਾ ਹੈ ਨੋ ਨਵ ਡਿਡ ਇਸ ਦਾ ਅੰਤ ਨਾ ਜਾਈ ਪਾਇਆ ਬਸ ਉਹ ਖਜ਼ਾਨੇ ਦਾ ਨਹੀਂ ਅੰਤ ਪਾਉਣਾ ਬਸ ਐਡਾ ਬੜਾ ਖਜ਼ਾਨਾ ਹੋ ਪੱਲਾ ਪਾਸਾ ਕਨਾਰਾ ਨਹੀਂ ਦੀਦਾ ਹੈ ਉਹਦਾ ਨਵਨਤ ਕੀ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸ਼ਰਾਮ ਉਹੀ ਲੱਭੇ ਦੇਹੀ ਚੁਲ ਇਹ ਹੀ ਦੇਹੀ ਇਹ ਜਿਹੜੀ ਦੇਹੀ ਗੁਪਤਾ ਇਹ ਦੇਹੀ ਜੋ ਲੱਭਿਆ ਲੱਭਿਆ ਕਿ ਇਹਨੂੰ ਜਿਹੜਾ ਧਿਆਨ ਸੀ ਉੱਤੇ ਜਿਹੜਾ ਬੋਰ ਕਰਦਾ ਬੋਰ ਦਾ ਧਿਆਨ ਥੱਲੇ ਹੀ ਹੁੰਦਾ ਕਿੰਨਾ ਪਾਈਪ ਥੱਲੇ ਚਲਾ ਗਿਆ ਬੋਕੀ ਕਿੱਥੇ ਅਟਕੀ ਹੋਈ ਹੈ ਥੱਲੇ ਕਿਹੋ ਜੀ ਮਿੱਟੀ ਆ ਰਹੀ ਹੈ ਕਹੇ ਜਾ ਧਿਆਨ ਥੱਲੇ ਹੁੰਦਾ ਉਹਦਾ ਧਿਆਨ ਅੰਦਰ ਹੋਣਾ ਜਿੱਥੇ ਸੁਰਤਾ ਹੈ ਅੰਦਰੋਂ ਲੱਭ ਜਾਂਦਾ ਸਭ ਕੁਝ ਸਭ ਕੁਝ ਘਰ ਮੈਂ ਬਾਹਰ ਸਭ ਕੁਝ ਅੰਦਰ ਬਾਹਰ ਬਾਹਰ ਤਾਂ ਕੁਝ ਵੀ ਨਹੀਂ ਜਿਹੜੇ ਬਾਹਰ ਨਾਲ ਖੋਜਦੇ ਨੇ ਸਵਾਏ ਮੌਤ ਤੇ ਕੁਝ ਨਹੀਂ ਖੋਜਦੇ ਰੋਗ ਖੋਜਦੇ ਨੇ ਰੋਗਾਂ ਦਾ ਇਲਾਜ ਖੋਜੀ ਜਾਂਦੇ ਜੋ ਖੋਜਦੇ ਨੇ ਜੋ ਰੋਗ ਨਿਕਲਦੇ ਨੇ ਜਿਹਦੀਆਂ ਦਵਾਈਆਂ ਖੋਜਦੇ ਨੇ ਉਹਦੀਆਂ ਬਿਮਾਰੀਆਂ ਆਪੇ ਪੈਦਾ ਹੋ ਜਾਂਦੀਆਂ ਬਿਮਾਰੀਆਂ ਆਪੇ ਪੈਦਾ ਹੁੰਦੀਆਂ ਨੇ ਇਲਾਜ ਖੋਜਣਾ ਪੈਂਦਾ ਇਹਨਾਂ ਜਿੰਨੀਆਂ ਫਸਲਾਂ ਨੇ ਰੋਜ਼ ਬਿਮਾਰੀਆਂ ਨਵੀਆਂ ਆਉਂਦੀਆਂ ਨੇ ਕਿ ਇਹ ਸੋਚਾਂ ਬਿਮਾਰੀਆਂ ਕਿੱਥੋਂ ਆਉਂਦੀਆਂ ਨੇ ਬਸ ਦਵਾਈ ਖੋਜਣ ਦੀ ਲੋੜ ਦੀ ਬਜਾਏ ਖੋਜਣਾ ਚਾਹੀਦਾ ਬਿਮਾਰੀ ਕਿਉਂ ਪੈਦਾ ਹੁੰਦੀ ਆਪਣੇ ਆਪ ਇਹਦੇ ਵਿੱਚ ਜਵਾਬ ਹੈ ਉਸ ਗੱਲ ਦਾ ਜਿਹੜੀ ਅਸੀਂ ਕਹਿ ਰਹੇ ਹਾਂ ਕਿ ਬਿਮਾਰੀ ਆਪਣੇ ਆਪ ਕਿਉਂ ਪੈਦਾ ਹੁੰਦੀ ਹੈ ਜੇ ਇਹ ਗੱਲ ਦਾ ਸਮਝ ਆ ਗਈ ਤਾਂ ਪਿਛੇ ਹਟਾਂਗੇ ਖੋਜ ਬੰਦ ਕਰਕੇ ਪਿਛੇ ਨੂੰ ਚਲੇ ਜਾਣਗੇ ਫਿਰ ਅਕਲ ਆ ਜੂਗੀ ਇਹ ਤਾਂ ਤਸਵੀਰ ਦਾ ਦੂਆ ਪਾਸਾ ਹੈ ਐਕਸ਼ਨ ਜਿੰਨਾ ਤੁਸੀਂ ਕੁਦਰਤ ਦੇ ਖਿਲਾਫ ਕਰੇਗੇ ਰਿਐਕਸ਼ਨ ਆਪੇ ਹੋਈ ਜਾਣਾ ਉਹਦਾ ਨਾਲੇ ਮਾਰਦੇ ਨੇ ਸਾਇੰਸ ਦਾ ਐਕਸ਼ਨ ਨਾਲ ਰਿਐਕਸ਼ਨ ਨਾਲ ਇਕੁਅਲ ਹੈ ਨਾ ਆਪੋਜ਼ਿਟ ਸਾਇੰਸ ਬੰਦੀ ਹੈ ਕਿ ਕਿਸੇ ਵੀ ਐਕਸ਼ਨ ਦਾ ਰਿਐਕਸ਼ਨ ਆਟੋਮੈਟਿਕ ਆਪੇ ਹੋ ਜਾਂਦਾ ਹੈ ਬਰਾਬਰ ਜਿਹੜੀਆਂ ਦਵਾਈਆਂ ਬਣਾਓਗੇ ਰਿਐਕਸ਼ਨ ਉਹਦਾ ਆਪੇ ਹੋ ਜਾਣਾ ਜਿੱਦੀ ਪੈਦਾ ਪਰਮੇਸ਼ਰ ਨੇ ਕਰਨੀ ਤੋਂ ਵੱਧ ਤੁਸੀਂ ਕਰ ਨਹੀਂ ਸਕਦੇ ਜੇ ਤੁਸੀਂ ਕਰਨ ਲੱਗੇ ਉਹ ਰੋਕੂਗਾ ਉਹ ਤਾਂ ਜ਼ਿਆਦਾ ਨਹੀਂ ਹੋਣੇ ਹੁੰਦੇ ਨਹੀਂ ਲਾਉ ਕੋਈ ਢਾਵੇ ਉੱਥੇ ਰੱਖਣਾ ਜਿੱਥੇ ਜੋ ਰੱਖੇ ਤੇ ਰਹੀ ਉਹ ਪੂਜ ਖਿੱਚ ਕੇ ਰੱਖਦਾ ਪੂਜ ਬਿਮਾਰੀਆਂ ਹੀ ਨਾ ਹੋਰ ਕੀ ਹੈ ਜੇ ਕੋ ਭੱਜਿਆ ਜਾਂਦਾ ਸਭ ਭੱਜਦਾ ਪੂਜ ਖਿੱਚ ਲੈਂਦਾ ਪਿਛੇ ਨੂੰ ਫਿਰ ਉਹ ਥੋੜੀ ਦੂਰ ਜਾਂਦਾ ਫਿਰ ਪੂਜ ਖਿੱਚ ਲੈਂਦਾ ਹਾਂਜੀ ਤਾਂ ਅਨੇਕ ਰੂਪ ਨੌ ਨਵਨਿਤ ਤਿਸ ਦਾ ਅੰਤ ਨਾ ਜਾਈ ਪਾਇਆ ਤਿਸ ਦਾ ਅੰਤ ਨਾ ਜਾਈ ਪਾਇਆ ਉਹ ਖਜ਼ਾਨੇ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਕਿੱਡਾ ਵੱਡਾ ਕਿਸੇ ਨੇ ਨਹੀਂ ਦੱਸਿਆ ਉਹ ਉਹਦੇ ਵਿੱਚ ਕੀ ਕੀ ਆ ਕਿਸੇ ਨੇ ਨਹੀਂ ਦੱਸਿਆ ਕਹੇ ਨਾਨਕ ਹਰ ਪਿਆਰੇ ਜਿਉ ਵਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਕਹੇ ਨਾਨਕ ਹਰ ਪਿਆਰੇ ਹਰ ਪਿਆਰੇ ਜਿਉ ਵਫਾ ਅੰਦਰ ਰੱਖ ਹਰ ਪਿਆਰੇ ਦੇ ਨਾਨਕ ਕਹਿੰਦਾ ਨਾਨਕ ਕਹਿੰਦਾ ਹਰ ਪਿਆਰੇ ਦੇ ਜਿਉ ਗੁਫਾ ਆਪਣਾ ਜੀ ਗੁਫਾ ਅੰਦਰ ਰੱਖ ਕੇ ਆ ਦਾ ਬਾਜਾ ਵਜਾਇਆ ਬਾਜਾ ਪਵਨ ਵਜਾਇਆ ਆ ਸਰੀਰ ਬੋਲਦਾ ਪਾਉਣ ਦੇ ਬਾਜੇ ਨਾਲ ਇਹ ਸੱਚਾ ਸੋਹਣਾ ਪਾਉਣ ਦਾ ਬਾਜਾ ਕਿਹਨੇ ਵਜਾਇਆ ਹਰ ਨੇ ਵਜਾਇਆ ਸਾ ਉਹੀ ਲੈਂਦਾ ਪਾਉਣ ਦਾ ਬਾਜਾ ਤਾਂ ਵੱਜਦਾ ਸਾ ਕੌਣ ਲੈਂਦਾ ਹਾਂ ਫਿਰ ਬਾਜਾ ਉਹਨੇ ਵਜਾਇਆ ਇਹ ਤਾਂ ਸੁਰਾਂ ਦਾ ਬਲਾ ਇਹਦਾ ਜੀਵ ਜੂ ਹੈ ਹਰਾਉਂਦਾ ਬੁੱਲਾ ਐ ਕਰਦਾ ਬਾਕੀ ਤਾਂ ਉਹੀ ਕਰਦਾ ਪਵਨ ਦਾ ਵਾਜਾ ਤਾਂ ਵਜਦਾ ਸਾਹ ਉਹ ਲੈਂਦਾ ਤਾਂ ਹੁੰਦਾ ਜੇ ਸਾਹ ਨਾ ਆਵੇ ਬਾਜਾ ਤੋਂ ਵੱਜੂ ਸਾਹ ਨਾ ਆਵੇ ਵਜਾ ਵੱਜੂ ਹਰ ਪਿਆਰੇ ਜੀਓ ਕੋ ਬਾਸ ਦਰਾ ਕੇ ਵਾਜਾ ਪਵਨ ਹਰ ਪਿਆਰੇ ਨੇ ਵਜਾਇਆ ਵਾਜਾ ਵੀ ਫੇ ਇਹ ਕੀ ਕਰਦਾ ਅਸਲ 'ਚ ਕੁਝ ਵੀ ਨਹੀਂ ਕਰਦਾ ਇਹਦਾ ਪਾਰਟ ਕੀ ਰਹਿ ਗਿਆ ਕੁਝ ਵੀ ਨਹੀਂ ਅੱਖਾਂ ਤੋਂ ਹੀ ਦੇਖਣਾ ਪਰ ਪਾੜ ਲੈਣਾ ਅੱਖਾਂ ਨਹੀਂ ਦੇਖਣਾ ਕੋਈ ਤਾਂ ਕੁਝ ਸਮਝ ਲੈਣਾ ਕੁਝ ਤਾਂ ਕੁਝ ਸਮਝ ਲੈਣਾ ਇਹਦਾ ਕੰਮ ਜਿਵੇਂ ਨਾਲ ਜਿਹਨੂੰ ਨਾ ਹਟਾਈਏ ਕਈ ਵਾਰ ਐਸੀ ਚੀਜ਼ਾਂ ਨੂੰ ਹੱਥ ਲਾ ਲੈਂਦਾ ਹੱਥ ਪਾ ਲੈਂਦਾ ਜਦੋਂ ਨੁਕਸਾਨ ਹੋ ਜਾਵੇ ਬਿਜਲੀ ਦੀ ਤਾਰ ਲੰਗੀ ਹੋਵੇ ਉਹਨੂੰ ਕੋਈ ਤੇ ਜਵਾਬ ਨੂੰ ਫੜ ਲੈਣੀ ਜਾ ਕੇ ਪ੍ਰੈਸ ਲਾਈ ਹੋਵੇ ਫੜ ਲੂਗਾ ਜਾ ਕੇ ਇਹ ਜਿਹਾ ਕੰਮ ਹੋਏਗਾ ਬੋਲਦਾ ਹਾਂਜੀ